ਸੰਗੀਤ ਭੁਜੰਗ ਪ੍ਰਿਆ ਛੰਦ ਬਾਗੜ ਦੰਗ ਬੀਰੰਗ ਜਾਗੜ ਦੰਗ ਜੂਟੇ ਤਾਗੜ ਦੰਗ ਤੀਰੰਗ ਛਾਗੜ ਦੰਗ ਛੂਟੇ ਸਾਗੜ ਦੰਗ ਸਵਾਰੰਗ ਜਾਗੜ ਦੰਗ ਜੂਜੇ ਕਾਗੜ ਦੰਗ ਕੋਪੇ ਰਾਗੜ ਦੰਗ ਰੂਜੇ ਮਾਗੜ ਦੰਗ ਮਾਚਿਓ ਜਾਗੜ ਦੰਗ ਜੁਧੰ ਜਾਗੜ ਦੰਗ ਜੋਦਾ ਕਾਗੜ ਦੰਗ ਕ੍ਰੁਧੰ ਸਾਗੜ ਸਾਗੜਦੰਗ ਸਾਂਗੰ ਦੰਗ ਡਾਰੇ ਬਾਗੜ ਦੰਗ ਵੀਰੰਗ ਆਗੜ ਦੰਗ ਉਤਾਰੇ ਤਾਗੜ ਦੰਗ ਤੈ ਕਹਿ ਜਾਗੜ ਦੰਗ ਜਾਗੜਦੰਗ ਜਵਾਨੰ ਦੰਗ ਛੋਰੈ ਬਾਣ ਜਾਗੜ ਦੰਗ ਜੂਝੇ ਦੰਗ ਬਾਜੀ ਡਾਗੜਦੰਗ ਤਾਗੜ ਦੰਗ ਤਾਜੀ ਖਾਗੜ ਦੰਗ ਖੂਨੀ ਖਿਆਗੜ ਦੰਗ ਖੇਤੰ ਝਾਗੜ ਦੰਗ ਜੂਝੇ ਆਗੜਦੰਗ ਅਚੇਤੰ ਦੰਗ ਉਠੇ ਦੰਗ ਕੋਪੇ ਦੰਗ ਡਾਰੇ ਦੰਗ ਧੋਪੇ ਨਾਗੜ ਦੰਗ ਨਾਚੇ ਰਾਗੜ ਦੰਗ ਰੁਦਰੰਗ ਭਾਗੜ ਦੰਗ ਭਾਜੇ ਛਾਗੜ ਦੰਗ ਛੁਦਰੰਗ ਜਾਗੜਦੰਗ ਜੁਝੇ ਵਾਗੜਦੰਗ ਵੀਰੰ ਲਾਗੜਦੰਗ ਲਾਗੇ ਤਾਗੜਦੰਗ ਤੀਰੰ ਰਾਗੜਦੰਗ ਰੁਝੇ ਸਾਗੜਦੰਗ ਸੂਰੰ ਕਾਗੜਦੰਗ ਕੁੰਮੀ ਹਾਗੜਦੰਗ ਹੂਰੰ ਤਾਗੜਦੰਗ ਤੱਕੈ ਜਾਗੜਦੰਗ ਜਵਾਨੰ ਮਾਗੜਦੰਗ ਮੋਹੀ ਤਾਗੜਦੰਗ ਤਾਨੰ ਦਾਗੜਦੰਗ ਦੇਖੈ ਰਾਗੜਦੰਗ ਰੂਪੰ ਪਾਗੜਦੰਗ ਪ੍ਰੇਮੰ ਕਾਗੜਦੰਗ ਕੂਪੰ ਡਾਗੜਦੰਗ ਡੁੱਬੀ ਪਾਗੜਦੰਗ ਪਿਆਰੀ ਕਾਗੜਦੰਗ ਕਾਮੰ ਮਾਗੜਦੰਗ ਮਾਰੀ ਮਾਗੜਦੰਗ ਮੋਹੀ ਬਾਗੜਦੰਗ ਬਾਲਾ ਰਾਗੜਦੰਗ ਰੂਪੰ ਆਗੜਦੰਗ ਉਜਾਲਾ ਦਾਗੜਦੰਗ ਦੇਖੈ ਸਾਗਰਦੰਗ ਸੂਰੰ ਬਾਗੜਦੰਗ ਬਾਜੇ ਤਾਗੜਦੰਗ ਤੂਰੰ ਰਾਗੜਦੰਗ ਰੂਪੰ ਕਾਗੜਦੰਗ ਕਾਮੰ ਨਾਗੜਦੰਗ ਨਾਚੈ ਬਾਗੜਦੰਗ ਪਾਮੰ ਰਾਗੜਦੰਗ ਰੀਝੇ ਸਾਗਰਦੰਗ ਸੂਰੰ ਬਾਗੜਦੰਗ ਵਿਆਹੈ ਹਾਗੜਦੰਗ ਹੂਰੰ ਕਾਗੜਦੰਗ ਕੋਪਾ ਪਾਗੜਦੰਗ ਭੂਪੰ ਕਾਗੜਦੰਗ ਕਾਲੰ ਰਾਗੜਦੰਗ ਰੂਪੰ ਰਾਗੜਦੰਗ ਰੋਸੰ ਤਾਗੜਦੰਗ ਤਾਇਓ ਚਾਗੜਦੰਗ ਬਾਧੇ ਚਲਿਓ ਚੁੰਗ ਆਇਓ ਆਗੜਦੰਗ ਅਰੜੇ ਗਾਗੜਦੰਗ ਗਾਜੀ ਨਾਗੜਦੰਗ ਨਾਚੇ ਤਾਗੜਦੰਗ ਤਾਜੀ ਜਾਗੜਦੰਗ ਜੁਝੇ ਖਾਗੜਦੰਗ ਖੇਤੰ ਰਾਗੜਦੰਗ ਰਹਸੇ ਪਾਗੜਦੰਗ ਪ੍ਰੇਤੰ ਮਾਗੜਦੰਗ ਮਾਰੇ ਪਾਗੜਦੰਗ ਬੀਰੰ ਪਾਗੜਦੰਗ ਪ੍ਰਾਨੇ ਪਾਗੜਦੰਗ ਭੀਰੰ ਤਾਗੜਦੰਗ ਧਾਇਓ ਰਾਗੜਦੰਗ ਰਾਜਾ ਰਾਗੜਦੰਗ ਰਣਕੇ ਬਾਰਗੜਦੰਗ ਬਾਜਾ ਦੰਗ ਟੂਟੇ ਦੰਗ ਤਾਲੰ ਦੰਗ ਉਠੇ ਦੰਗ ਜਵਾਲੰ ਦੰਗ ਪਾਜੇ ਦੰਗ ਵੀਰੰ ਦੰਗ ਲਾਗੇ ਦੰਗ ਤੀਰੰ ਰਾਗੜਦੰਗ ਦਾਗੜ ਦੰਗ ਦੇਵੀ ਗਹਿਣ ਗਹਿਣੰ ਦੰਗ ਭੇਵੀ ਦੰਗ ਭੈਰੋ ਦੰਗ ਪ੍ਰੇਤੰ ਦੰਗ ਹਸੇ ਦੰਗ ਖੇਤੰ ਦੋਹਰਾ ਅਸ ਟੁੱਟੇ ਲੁੱਟੇ ਕਨੇ ਟੁੱਟੇ ਸ਼ਸਤਰ ਅਨੇਕ ਜੇ ਜੁਟੇ ਕੱਟੇ ਸਵੈ ਰਹਿ ਗਿਓ ਭੂਪਤ ਏਕ ਪੰਕਜ ਬਾਟ ਕਾ ਛੰਦ ਸੈਣ ਜਿਜਤ ਨੇ ਭਇਓ ਅਤਿ ਆਕਲ ਧਾਵਤ ਭਇਓ ਸਾਮੈ ਅਤਿ ਬਿਆਕਲ ਸੰਨਿਧ ਹੈ ਚਿਤ ਮੈਂ ਅਤ ਗਰੁੱਧ ਤੇ ਆਵਦ ਭਇਓ ਰਿਸ ਕੈ ਕਰ ਜੁਦਤ ਸ਼ਸਤਰ ਪ੍ਰਹਾਰ ਅਨੇਕ ਕਰੇ ਤਬ ਜੰਗ ਜੁਟਿਓ ਆਪਣੋ ਦਲ ਲੈ ਸਭ ਬਾਜ ਉਠੇ ਤਾ ਕੋਟ ਨਗਾਰੇ ਰੁਜ ਗਿਰੇ ਰਣ ਜੁਜ ਨਿਹਾਰੇ ਚਾਮਰ ਛੰਦ ਸ਼ਸਤਰ ਅਸਤਰ ਲੈ ਸਕੋਪ ਵੀਰ ਬੋਲ ਕਹਿ ਸਵੈ ਕੋ ਕੋਬ ਦਇ ਅਠੀ ਸੋ ਧਾਏ ਕਹਿ ਪਰੇ ਸਵੈ ਕਾਨ ਕੇ ਪ੍ਰਮਾਨ ਬਾਣ ਤਾਨ ਤਾਨ ਤੋਰਹੀ ਸੋ ਜੂਜ ਜੂਜ ਕਹਿ ਪਰੈ ਨਨੈਕ ਮੁਖ ਮੋਰਹੀ ਬਾਣ ਭਾਨ ਲੈ ਸਬੈ ਸਕਰੁੱਧ ਸੂਰਮਾ ਚਲੇ ਬੀਨ ਬੀਨ ਦੇ ਲੈ ਪ੍ਰਬੀਨ ਵੀਰ ਹਾ ਭਲੇ ਸੰਕ ਛੋਰ ਕੈ ਪਿਰੈ ਨ ਸੰਕ ਕਾਏ ਡਾਰਹੀ ਸੋ ਅੰਗ ਭੰਗ ਹੋਏ ਗਿਰੈ ਨਾ ਜੰਗ ਤੇ ਪਧਾਰਹੀ ਨਿਸਪਾਲ ਕੇ ਛੰਦ ਤਾਨ ਸਰ ਆਨ ਯਾਰ ਮਾਨ ਕਰ ਛੋਰਹੀ ਐਨ ਸਰ ਚੈਨ ਕਰ ਤੈਨ ਕਰ ਜੋਰਹੀ ਘਾਵ ਕਰ ਚਾਵ ਕਰ ਆਨ ਕਰ ਲਾਗਹੀ ਛਾੜ ਰਣ ਖਾਏ ਬ੍ਰਿਣ ਬੀਰ ਬਰ ਭਾਗਹੀ ਕ੍ਰੋਧ ਕਰ ਬੋਧ ਹਰ ਸੋਧ ਹਰ ਧਾਵਹੀ ਜੋਧ ਬਰ ਕ੍ਰੋਧ ਤਰ ਵਿਰੋਧ ਸਰ ਲਾਵਹੀ ਅੰਗ ਪਟ ਭੰਗ ਹੋਏ ਜੰਗ ਤੇ ਡਿਗਹੀ ਸੰਗ ਬਿਨ ਰੰਗ ਰਣ ਸਰੂਣ ਤਨ ਭਿਗਹੀ ਤਾਏ ਪਟ ਆਏ ਰਿਸ ਅਸ ਚਾਰ ਹੀ ਸੋਰ ਕਰ ਜੋਰ ਸਰ ਤੋਰ ਹਰ ਡਾਰ ਹੀ ਪ੍ਰਾਣ ਤਜ ਪੈ ਨਾ ਭਜ ਭੂਮ ਰਣ ਸੋਭੀ ਪੇਖ ਛਬ ਦੇਖ ਦੁਤ ਨਾਰ ਸੁਰ ਲੋਭੀ ਭਾਜ ਨਹਿ ਸਾਜ ਅਸ ਗਾਜ ਪਟ ਆਵੀ ਕ੍ਰੋਧ ਕਰ ਬੋਧ ਹਰ ਜੋਧ ਅਸ ਲਾਵੀ ਜੂਝ ਰਣ ਝਾਲ ਬ੍ਰਿਣ ਦੇਵਪੁਰ ਪਾਵਹੀ ਜੀਤ ਕੈ ਗੀਤ ਕੁਲ ਰੀਤ ਜਿਮ ਗਾਵਹੀ ਛੰਦ ਸਾਜ ਸਾਜ ਕੇ ਸਵੈ ਸਲਾਜ ਵੀਰ ਤਾਵਹੀ ਜੂਜ ਜੂਜ ਕੈ ਮਰੈ ਪ੍ਰਲੋਕ ਲੋਕ ਪਾਵਹੀ ਤਾਏ ਤਾਏ ਕੈ ਹਠੀ ਅਕਾਏ ਕਾਏ ਚੀਲ ਹੀ ਪਛੇਲ ਪਾਵ ਨਾ ਚਲੈ ਅਰੇਲ ਵੀਰ ਠੇਲ ਹੀ ਕੋਪ ਓਪ ਦਇ ਸਵੈ ਸਰੋਖ ਸੂਰ ਤਾਏ ਹੈ ਤਾਏ ਤਾਏ ਜੂਜ ਹੈ ਅਰੂਜ ਜੂਜ ਜਾਏ ਹੈ ਸੋ ਅਸਤਰ ਸ਼ਸਤਰ ਮੇਲ ਕੈ ਪ੍ਰਹਾਰ ਆਣ ਡਾਰਹੀ ਨਾ ਪਾਜ ਗਾਜ ਹੈ ਅਠੀ ਨਿਸੰਕ ਮਾਰ ਮਾਰਹੀ ਮਿਰਦੰਗ ਢੋਲ ਬਾਸਰੀ ਸੁਨਾਏ ਝਾਂਜ ਬਾਜ ਹੈ ਸਪਾਵ ਰੋਗ ਕੈਵਲੀ ਸਕੋਪ ਆਨ ਗਾਜ ਹੈ ਕੇ ਬੂਝ ਬੂਝ ਕੈ ਠੀ ਅਰੂਜ ਆਨ ਜੂਜ ਹੈ ਸੋ ਧੰਧ ਹੋਏ ਰਹੀ ਦਿਸ਼ਾ ਵਿਸਾ ਨਾ ਸੂਝ ਹੈ ਸੁਰੋਖ ਕਾਲ ਕੇ ਸ੍ਰੀ ਸੰਘਾਰ ਸੈਣ ਧਾਏ ਹੈ ਅਗਸਤ ਸਿੰਧ ਕੀ ਜਿਮੰਗ ਪਚਾਏ ਸੈਨ ਜਾਏ ਹੈ ਸੰਘਾਰ ਇਸ ਕੋ ਅਨੀਸ ਤੀਰ ਗਾਜ ਹੈ ਅਸੇਕ ਜੁਧ ਮੰਡ ਹੈ ਅਸੇਕ ਬਾਜ ਹੈ